ਸੰਗੀਤ ਬਹੜਾ ਛੰਦ ਕਾਗੜ ਦੀ ਕਟਕਾ ਭਜਿਓ ਲਾਗੜ ਦੀ ਲక్ష్మణ ਜੁਝਿਓ ਜਬ ਰਾਗੜ ਦੀ ਰਾਮ ਰਸ ਪਰਿਓ ਸਾਗੜ ਦੀ ਗੈ ਅਸਤਰ ਸ਼ਸਤਰ ਸਾਬ ਤਾਗੜ ਦੀ ਤੌਲ ਤੜ ਹੜਿਓ ਕਾਗੜ ਦੀ ਕੋੜੰਬ ਕੜਕਿਓ ਪਾਗੜ ਦੀ ਪੂੰ ਪੜ ਹੜੀ ਪਾਗੜ ਦੀ ਜਨ ਪ੍ਰਲੈ ਪਲਟਿਓ ਅਰਧਨ ਰਾਜ ਛੰਦ ਕੱਢੀ ਸੋ ਤੇਗ ਦੁੱਧ ਰੰਗ ਅਨੂਪ ਰੂਪ ਸੁਭ ਰੰਗ ਪਕਾਰ ਭੇਰ ਪੈ ਕਰੰਗ ਬਕਾਰ ਬੰਦਨੋ ਬਰੰਗ ਬਚਿੱਤਰ ਚਿੱਤਰ ਤੰਗ ਸਰੰਗ ਤਜੰਤ ਤੀਖਣੋ ਨਰੰਗ ਪਰੰਤ ਜੂਝ ਤੰਗ ਪਟੰਗ ਜਣੰ ਕੇ ਸਾਹਮਣੰ ਘਟੰ ਕੁਮੰਤ ਆਗੇ ਅੰਗ ਬਤੰਤ ਬਕਤਰ ਤੇਜਿਅੰ ਚਲੰਤ ਤਿਆਗ ਤੇ ਤਨੰ ਪਨੰਤ ਦੇਵਤਾ ਤਨੰ ਛਟੰਤ ਤੀਰ ਤੀਖਣੰ ਬਜੰਤ ਭੇਰ ਪੀਖਣੰ ਉਠੰਤ ਗੱਦ ਸਦਨੰ ਮਮਤ ਜਾਣ ਮਦਨੰ ਕਰੰਤ ਚਾਚਰੋ ਚਰੰ ਨਚੰਤ ਨਿਰਤਨੋ ਹਰੰ ਪਵੰਤ ਪਾਰਬਤੀ ਸਿਰੰਗਾ ਸੰਤ ਪ੍ਰੇਤਨੀ ਫਿਰੰ ਅਨੂਪ ਨਰਾਜ ਚੰਦ ਡਕੰਤ ਡਾਕਣੀ ਡੁਲੰਗ ਪਰਮੰਤ ਬਾਜ ਕੁੰਡਲੰਗ ਰੜੰਤ ਬੰਧਨੋ ਕ੍ਰਿਤੰਗ ਬਦੰਤ ਮਾਗ ਦੋਜੈੰ ਟਲੰਤ ਟਾਲੂ ਉਡਲੰ ਖਮੰਤ ਤੇਗ ਨਿਰਮਲੰਗ ਚਲੰਤ ਰਾਜ ਵੰਗ ਸਰੰਗ ਪਪਾਤ ਉਰਮੀਯੰ ਨਰੰਗ ਭਜੰਤ ਆਸਰੀ ਸਤੰਗ ਕਿਲੰਕ ਬਾਨਰੀ ਪੁਤੰਗ ਬਜੰਤ ਤੀਰ ਤੁਪ ਕੰਗ ਦਾਰਨੋ ਸੁਰੰਗ ਭਵਹਕ ਭੂਤ ਪੈ ਕਰੰਗ ਤੇ ਚੱਕ ਚੌਦਨੋ ਚਕੰਤ ਤਖ ਪਖਰੰਗ ਤੁਰੇ ਬੱਜੇ ਨਨਦ ਸਿੰਧੁਰੇ ਉਠੰਤ ਪੈ ਕਰੀ ਸੁਰੰਗ ਮਚੰਤ ਜੋਦਨੋ ਜਦੰ ਖਮੰਤ ਉਜਲੀ ਅਸੰਗ ਬਬਰਖ ਤੀਖਣੋ ਸਰੰਗ ਸੰਗੀਤ ਭੁਜੰਗ ਪ੍ਰਿਆਛੰ ਜਾਗਰਦੰਗ ਜਿਜਿਓ ਪਾਗਰਦੰਗ ਪਰਾਤੰ ਰਾਗਰਦੰਗ ਰਾਮੰ ਤਾਗਰਦੰਗ ਤਾਤੰ ਛਾਗੜ ਬਾਹਣੰ ਚੋਰੇ ਆਗੜ ਆਗਰਦੰਗ ਆਕਾਸ ਤੇ ਓਰੇ ਬਾਗੜ ਬਾਗੜਦੰਗ ਬਾਜੀ ਰਥੀ ਬਾਣ ਕਾਟੇ ਗਾਗੜਦੰਗਾ ਜੀ ਗਜੀ ਵੀਰ ਡਾਟੇ ਮਾਗੜਦੰਗ ਮਾਰੇ ਸਾਗਰਦੰਗ ਸੂਰੰਗ ਬਾਗੜਦੰਗ ਹੈ ਹਾਗੜਦੰਗ ਹਊਰੰਗ ਜਾਗੜਦੰਗ ਜੀਤਾ ਖਾਗੜਦੰਗ ਖੇਤੰ ਭਾਗੜਦੰਗ ਭਾਗੇ ਕਾਗੜਦੰਗ ਕੇਤੰ ਸਾਗਰਦੰਗ ਸੂਰਾਨ ਜਉ ਆਨ ਪੇਖਾ ਪਾਗੜਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ਜਾਗੜਦੰਗ ਚਿੰਤੰ ਪਾਗੜਦੰਗ ਪਰਾਜੀ ਸਾਗਰਦੰਗ ਸੈਨਾ ਲਾਗੜਦੰਗ ਲਾਜੀ ਸਾਗਰਦੰ ਸੁਗਰੀਵ ਤੇ ਆਦ ਲੈ ਕੈ ਕਾਗਰਦੰ ਕੋ ਪੇ ਤਾਗਰਦੰ ਤੈ ਕੈ ਹਾਗਰਦੰ ਅਨੂ ਕਾਗਰਦੰ ਕੋ ਪਾ ਬਾਗਰਦੰ ਬੀਰਾ ਨਮੋ ਪਾਵ ਰੂਪਾ ਸਾਗਰਦੰ ਸੂਰਾ ਹਾਗਰਦੰ ਹਾਰੇ ਤਾਗਰਦੰ ਤੈ ਕੈ ਹਨੂ ਤੋ ਪੁਕਾਰੇ ਸਾਗਰਦੰ ਸੁਨਹੋ ਰਾਗਰਦੰ ਰਾਮੰ ਦਾਗਰਦੰ ਦੀਜੇ ਪਾਗਰਦੰ ਪਾਨੰ ਪਾਗਰਦੰ ਪੀਠੰ ਠਾਗਰਦੰ ਠੋਕੋ ਹਰੋ ਆਜ ਪਾਨੰ ਸੁਰੰ ਮੋਹ ਲੋਕੋ ਆਗੜਦੰਗ ਐਸੇ ਕਹਿਓ ਓਡਾਨੋ ਗਾਗੜਦੰਗ ਕਹਿਨ ਮਿਲਿਓ ਮਧਮਾਨੋ ਰਾਗੜਦੰਗ ਰਾਮੰ ਆਗੜਦੰਗ ਆਸੰ ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ਆਗੜਦੰਗ ਆਗੇ ਕਾਗੜਦੰਗ ਕੋਊ ਮਾਗੜਦੰਗ ਮਾਰੇ ਸਾਗੜਦੰਗ ਸੋਊ ਨਾਗੜਦੰਗ ਨਾਕੀ ਤਾਗੜਦੰਗ ਤਾਲੰ ਮਾਗੜਦੰਗ ਮਾਰੇ ਬਾਗੜਦੰਗ ਵਿਸਾਲੰ ਆਗੜਦੰਗ ਏਕੰ ਤਾਗੜਦੰਗ ਦਾਨੋ ਜਾਗੜਦੰਗ ਚੀਰਾ ਦਾਗੜਦੰਗ ਦੁਰਾਨੋ ਦਾਗੜ ਦੰਗ ਦੇਖੀ ਬਾਗੜ ਦੰਗ ਬੂਟੀ ਆਗੜ ਦੰਗ ਹੈ ਏਕ ਤੇ ਏਕ ਜੂਟੀ ਜਾਗੜ ਦੰਗ ਚੌਕਾ ਆਗੜ ਦੰਗ ਹਨਮੰਤਾ ਜਾਗੜ ਦੰਗ ਜੋਦਾ ਮਹਾ ਤੇਜ ਮੰਤਾ ਆਗੜ ਦੰਗ ਖਾਰਾ ਪਾਗੜ ਦੰਗ ਪਹਾਰੰ ਆਗੜ ਦੰਗ ਲੈ ਔਖਦੀ ਕੋ ਸਿਧਾਰੰ ਆਗੜ ਦੰਗ ਆਏ ਜਹਾਂ ਰਾਮ ਖੇਤੰ ਬਾਗੜ ਦੰਗ ਬੀਰੰ ਜਹਾਂ ਤੇ ਅਚੇਤੰ ਬਾਗੜ ਬਾਗੜਦੰਗ ਬਿਸੱਲਿਆ ਦੰਗ ਮੁਖੰ ਡਾਗੜ ਦੰਗ ਡਾਰੀ ਸਾਗੜ ਦੰਗ ਸੁਖੰ ਜਾਗੜਦੰਗ ਜਾਗੇ ਸਾਗਰਦੰਗ ਸੂਰੰ ਘਾਗਰਦੰਗ ਘੁੰਮੀ ਹਾਗਰਦੰਗ ਹੋਰੰ ਛਾਗੜਦੰਗ ਛੂਟੇ ਨਾਗੜਦੰਗ ਨਾਦੰ ਬਾਗੜਦੰਗ ਬਾਜੇ ਨਾਗੜਦੰਗ ਨਾਦੰ ਤਾਗੜਦੰਗ ਤੀਰੰ ਛਾਗੜਦੰਗ ਛੂਟੇ ਗਾਗੜਦੰਗ ਗਾਜੀ ਜਾਗੜਦੰਗ ਜੂਟੇ ਖਾਗੜਦੰਗ ਖੇਤੰ ਸਾਗੜਦੰਗ ਸੋਏ ਪਾਗੜਦੰਗ ਤੇ ਪਾਕ ਸ਼ਾਹੀਦ ਹੋਏ ਕਲਸ ਮੱਚੇ ਸੂਰਬੀਰ ਬਿਕਰਾਰੰ ਨੱਚੇ ਭੂਤ ਪ੍ਰੇਤ ਬੈਤਾਰੰ ਝਾਮ ਝਮ ਲਸ਼ਟ ਕੋਟ ਕਰਵਾਰੰ ਚਲ ਹਲੰਤ ਉਜਲ ਅਸਤਾਰੰ ਤ੍ਰਿਪੰਗੀ ਛੰਦ ਉਜਲ ਅਸਤਾਰੰ ਲਸ਼ਟ ਪਾਰੰ ਕਰਨ ਜਹਾਰੰ ਛਬ ਧਾਰੰ ਸੋਭਿਤ ਜਿਵਾਰੰ ਆਛਬ ਧਾਰੰ ਸੋਭਿਤ ਸੁਧਾਰੰ ਅਰਗਾਰੰ ਜੈ ਪਤਰੰ ਦਾਤੀ ਮਦਨੰ ਮਾਤੀ ਸ੍ਰੋਣ ਰਾਤੀ ਜੈ ਕਰਨੰ ਦੁਜਨ ਦਲ ਹੰਤੀ ਛਾਲ ਜਯੰਤੀ ਕਿਲ ਵਿਖੇ ਹੰਤੀ ਪੈ ਕਰਨੰ ਕਲਸ ਪਰ ਹਰੰਤ ਭਜਤ ਰਣ ਸੂਰੰ ਥਰ ਹਰ ਕਰਤ ਲੋ ਤਨ ਪੂਰੰ ਤੜਪੜ ਵੱਜੈ ਤਬਲਾ ਤੂਰੰ ਘੁੰਮੀ ਪੇਖ ਸੋਟ ਰਣ ਹੂਰੰ ਤ੍ਰਿਭੰਗੀ ਛੰਦ ਘੁੰਮੀ ਰਣ ਹੂਰੰ ਨਭ ਚੜ ਪੂਰੰ ਲਖ ਲਖ ਸੂਰੰ ਮਨ ਮੋਹੀ ਆਰੁਣ ਤਨ ਬਾਣ ਛਬ ਅਪਰਮਾਨ ਅਣ ਦੁਤ ਖਾਨ ਤਨ ਸੋਹੀ ਕਾਛਨੀ ਸੁਰੰਗੰ ਛਬ ਅੰਗ ਅੰਗੰ ਲਜਤਨ ਅੰਗ ਲਖ ਰੂਪੰ ਸਾਇਕ ਦ੍ਰਿਗ ਹਰਨੀ ਕੁਮਤ ਪਰਜਰਨੀ ਬਰ ਬਰ ਪਰਨੀ ਬੁੱਧ ਕੂਪੰ ਕਲਸੰ ਕਮਲ ਬਦਨ ਸਹਾਇਕ ਮ੍ਰਿਗ ਨੈਣੀ ਰੂਪ ਰਾਸ ਸੁੰਦਰ ਪਿਗਵੈਣੀ ਮ੍ਰਿਗ ਪਦ ਕਟ ਛਾਜਿਤ ਗਜ ਗੈਣੀ ਨੈਣ ਕਟਾਸ਼ ਮਨੈ ਹਰ ਲੈਣੀ ਤ੍ਰਿਭੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰ ਪਿਗਵੈਣੀ ਚੇਤਰ ਲੈਣੀ ਗਜ ਗੈਣ ਮਾਧੁਰ ਬਿਲਬਦਨੀ ਸੁਬੁੱਧਨ ਸਦਨੀ ਕੁਮਤਨ ਕਦਨੀ ਛਬ ਮੈਣ ਅੰਕਾ ਸੁਰੰਗੀ ਨਾਟਵਰ ਰੰਗੀ ਝਾਂ ਜੋ ਤੰਗੀ ਪਗ ਧਾਰੰ ਬੇਸਰ ਗਜਰਾਰੰ ਭੂਚ ਅਪਾਰੰ ਕਚ ਘੁੰਗਰਾਰੰ ਆਹਾਰੰ ਕਰਸ ਚਿਵਕ ਚਾਰ ਸੁੰਦਰ ਥਾਰੰ ਠੌਰ ਠੌਰ ਮੁਕਤਨ ਕੇ ਹਾਰੰ ਕਰ ਕੰਗਣ ਪਹੁੰਚੀ ਵਿਜਾਰੰ ਨਿਰਖ ਮਦਨ ਦੁੱਤ ਹੋਤ ਸੋ ਮਾਰੰ ਤ੍ਰਿਭੰਗੀ ਛੰਦ ਛਵ ਧਾਰੰ ਕਜ ਗੁੰਗਰਾਰੰ ਰਸਨ ਰਸਾਰੰ ਉਜਿਆਰੰ ਪਹੁੰਚੀ ਗਜਰਾਰੰ ਸੁਬਿਧ ਸੁਧਾਰੰ ਮੁਕਤ ਨਿਹਾਰੰ ਉਰ ਧਾਰੰ ਸੋਹ ਜਗ ਚਾਰੰ ਰੰਗ ਰੰਗਾਰੰ ਵਿਵਿਧ ਪ੍ਰਕਾਰੰ ਅਤ ਆਂਜੇ ਬਿਖ ਧਾਰ ਮ੍ਰਿਗ ਜੈਸੇ ਜਲਜ ਨ ਵੈਸੇ ਸਸੀਰ ਜੈਸੇ ਸਰਮਾਂਜੇ ਕਲਸ ਪਇਓ ਮੂੜ ਰਾਵਣ ਰਣ ਕ੍ਰੁੱਧੰ ਮਚਿਓ ਆਣ ਤੁਮਲ ਜਬ ਜੁਧੰ ਜੂਝੇ ਸਗਲ ਸੂਰਮਾ ਸੁਧੰ ਆਰ ਦਲ ਮਦ ਸ਼ਬਦ ਕਰ ਉਧੰ ਤ੍ਰਿਪੰਗੀ ਛੰਦ ਤਾਇਓ ਕਰ ਕ੍ਰੁੱਧੰ ਸੁਭ ਵਿਰੁੱਧੰ ਗਲ ਸੁਬੁੱਧੰ ਗੈਵਾਨ ਕੀਨੋ ਰਣ ਸੁਧੰ ਨੈਤਿਕ ਬੁੱਧੰ ਅਤ ਤੋਨ ਉਧੰ ਤਨ ਤਾਨ ਤਾਏ ਰਜਵਾਰੇ ਦੁਧਰ ਆਕਾਰੇ ਸੋ ਬ੍ਰਾਣ ਪ੍ਰਹਾਰੇ ਕਰ ਕੋਪੰ ਕਾਇਲ ਤਨ ਰੱਜੇ ਦੋ ਪਗ ਨ ਭੱਜੇ ਜਨ ਹਰ ਗੱਜੇ ਪਗ ਰੋਪੰ ਕਲਸ ਅਧਿਕ ਰੋਸ ਸਾਵਤ ਰਣ ਜੂਟੇ ਬਖਤਰ ਟੋਪ ਜਿਰੈ ਸਭ ਕੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਕ ਸਿਚਾਨ ਮਾਸ ਲਖ ਟੂਟੇ ਤ੍ਰਿਭੰਗੀ ਛੰਦ ਸਾਇਕ ਜਨ ਛੂਟੇ ਤਿਵੇਂ ਅਰ ਜੂਟੇ ਬਖਤਰ ਫੂਟੇ ਜੇਬ ਜਿਰੇ ਹਾਰ ਭੁਖਿਆਏ ਤੇ ਮਾਰਿ ਧਾਏ ਸ਼ਸਤਰ ਨਚਾਏ ਨਾ ਫੇਰ ਫਿਰੈ ਸਨਮੁਖ ਰਣ ਗਾਜੈ ਕਿਹੂ ਨਾ ਭਾਜੈ ਲਖਸੁਰ ਲਾਜੈ ਰਣ ਰੰਗੰ ਜੈ ਜੈ ਤੁਨ ਕਰਹੀ ਪੋ ਪੁੰਡਰੀ ਸੋਬੇ ਦੋ ਚਰਹੀ ਜੈ ਜੰਗੰ ਕਲਸ ਮੁਖ ਤੰਬੂਰ ਅਰ ਰੰਗ ਸਰੰਗੰ ਨਿਡਾਰ ਪ੍ਰਮਤ ਭੂਮ ਉਹ ਜੰਗੰ ਲਿਵਤਮ ਮਲੈ ਕੰਸਾਰ ਸਰੰਗੰ ਰੂਪਾਨ ਗਤਵਾਨ ਉਤੰਗੰ ਤ੍ਰਿਭੰਗੀ ਛੰਦ ਤਨ ਸੁਭ ਸਰੰਗ ਛਵ ਅੰਗੰ ਅੰਗ ਲਖ ਨੈਣ ਸੋਭਿਤ ਕਜਕਾਰੇ ਅਰ ਗੁਕਰਾਰੇ ਰਸਨ ਰਸਾਰੇ ਮ੍ਰਿਦ ਬੈਣੰ ਮੁਖ ਛਗਤ ਸੁਭਾਸੰ ਦਿਨਸ ਪ੍ਰਕਾਸ਼ੰ ਜਨ ਸਸ ਭਾਸੰ ਤਸ ਸੋਭੰ ਹਰੀ ਜਿਤ ਜਗ ਚਾਰੰ ਸੁਰਪੁਰ ਪਿਆਰੰ ਦੇਵ ਦਿਵਾਰੰ ਲਖ ਲੋਭੰ ਕਲਸ ਚੰਦਰ ਚੰਦਰਹਾਸ ਏਕੰਕਾਰ ਧਾਰੀ ਦੁਤੀ ਧੋਵ ਗੈ ਤ੍ਰਿਤੀ ਕਟਾਰੀ ਚਤੁਰਥ ਹਾਸ ਹੈ ਥੀ ਜਿਆਰੀ ਗੋਵਨ ਗੁਰਜ ਕਰ ਚਮਕਾਰੀ ਤ੍ਰਿਭੰਗੀ ਛੰਦ ਸਤ ਏ ਅਸ ਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ ਜੰਬੂਆ ਅਰਬਾਨੰ ਸੋ ਕਸ ਕਮਾਨੰ ਚਰਮ ਅਪਰਮਾਨੰ ਧਰ ਭਾਰੀ ਪੰਦਰੇ ਗਲੋਲੰ ਪਾਸ ਮੋਲੰ ਪਰਸ ਡੋਲੰ ਹੱਥ ਨਾਲੰ ਵਿਛਵਾ ਪਹਿਰਾਇੰ ਪੱਟਾ ਪ੍ਰਭਾਇੰ ਜਿਮ ਜਮ ਧਾਇੰ ਬਿਕਰਾਲੰ ਕਰਸ ਸਿਵ ਸਿਵ ਸਿਵ ਮੁਖ ਏਕ ਉਚਾਰੰ ਦੁਤੀ ਪ੍ਰਭਾ ਜਾਨਕੀ ਨਿਹਾਰੰ ਤ੍ਰਿਤੀਯ ਝੁੰਡ ਸਭ ਸੁਖ ਪਚਾਰੰ ਚਤੁਰਥ ਕਰਤ ਮਾਰ ਹੀ ਮਾਰੰ ਤ੍ਰਿਪੰਗੀ ਛੰਦ ਪਤੇ ਹਨਵੰਤੰ ਲਖਤ ਮੰਤੰ ਸੋ ਬਾਲ ਤੁਰੰਤੰ ਤਜ ਕਲਨੰ ਛਟੇ ਲਖ ਭਰਾਤੰ ਤਖਤ ਪਪਾਤੰ ਲਗਤ ਨਾ ਘਾਤੰ ਜੀ ਜਲਨੰ ਸਤੇ ਲਖ ਰਗਪਤ ਕਪਦਲ ਅਦਪਤ ਸੁਖਟ ਵਿਕਟ ਮਤ ਜੁਤ ਭਰਾਤੰ ਅਠਿਓ ਸਿਰ ਢੋਰੈ ਨਵਉ ਨਿਹੋਰੈ ਦਸਿਨ ਬੋਰੈ ਰਿਸਰਾਤੰ ਰਾਤੰ ਚਬੋਲਾ ਛੰਦ ਤਾਏ ਮਹਾਬੀਰ ਸਾਧੇ ਸਿਤੰ ਤੀਰ ਕਾ ਛੇਰਣ ਚੀਰ ਬਾਨਾ ਸੁਹਾਏ ਰਵਾਂ ਕਰਦ ਮਰਕਬ ਯਲੋ ਤੇਜ ਏਮ ਸਭ ਚੂ ਤੁੰਦ ਆਜ਼ਾਦ ਹੋ ਓ ਮਿਆ ਜੰਗਾ ਹੈ ਪਿੜੇ ਆਏ ਇਹਾਂ ਮੁਲੇ ਬਹਿਣ ਕੀਆਂ ਕਰੇ ਕਾਏ ਜੀਹਾਂ ਪਿੜੇ ਪੇੜ ਭੱਜੇ ਪਿਓ ਪੋਸਤਾ ਨੇ ਪਛੋ ਰਾਵੜੀ ਨੇ ਕਾਹ ਛੈ ਅਣੀਰੋ ਧਣੀ ਨੇ ਨਿਹਾਰੈ ਗਾਜੇ ਮਹਾਸੂਰ ਕੁੰਮੀ ਰਣੰਗੂਰ ਭਰਮੀ ਨਬੰਗਪੂਰ ਬੇਖੰ ਅਨੂਪੰ ਵੱਲੇ ਵੱਲ ਸਾਈ ਜੀਵੀ ਜੁਗਾ ਤਾਈ ਤੰਡੇ ਕੋਲ ਜਾਈ ਅਲਾਵੀ ਤੇ ਐਸੇ ਲਗੋ ਲਾਰ ਥਾਨੇ ਬਰੋ ਰਾਜ ਮਾਨੇ ਕਹੋ ਔਰ ਕਾਨੇ ਹਠੀ ਛਾੜ ਥੇ ਸੋ ਬਰੋ ਆਨ ਮੋ ਕੋ ਭਜੋ ਆਨ ਤੋ ਕੋ ਚਲੋ ਦੇਵ ਲੋਕੋ ਤਜੋ ਬੇਗ ਲੰਕਾ ਸਵਈਆ ਅਨੰਤ ਤੁਕਾ ਰੋਸ ਭਰਿਓ ਤਜ ਹੋਸ਼ ਨਿਸਾਚਰ ਸ੍ਰੀ ਰਗਰਾਜ ਕੋ ਘਾਏ ਪ੍ਰਹਾਰੇ ਜੋਸ ਬਡੋ ਕਰ ਕਉ ਸੱਲਿਹੰ ਅਦ ਬੀਤੀ ਤੇ ਸਰ ਕਾਟ ਉਤਾਰੇ ਫੇਰ ਬਡੋ ਕਰ ਰੋਸ ਤੇ ਵਾਰਨ ਧਾਏ ਪਰੈ ਕਪ ਪੁੰਜ ਸੰਘਾਰੈ ਪਟਸ ਲੋ ਹਥੀ ਪਰ ਸੰਗੜੀਏ ਜੰਬਵੇ ਜਮਦਾੜ ਚਲਾਵੇ ਚੋਲਾ ਸਵਈਆ ਸ੍ਰੀ ਰਗੁਰਾਜ ਸਰਾਸਨ ਲੈ ਰਿਸ ਠਾਣ ਕਣੀ ਰਨ ਰਨਬਾਨ ਪ੍ਰਹਾਰੇ ਵੀਰਨ ਮਾਰ ਦਸਾਰ ਗਏ ਸਰ ਅੰਬਰ ਤੇ ਬਰਸੇ ਜਨੋਰੇ ਬਾਜ ਗਜੀ ਰਥ ਸਾਜ ਗਿਰੇ ਤਰ ਪੱਤਰ ਅਨੇਕ ਸੋ ਕੌਣ ਗਿਨਾਵੇ ਫਾਗਨ ਪੌਣ ਪ੍ਰਚੰਡ ਬਹੇ ਬਨ ਪੱਤਰਨ ਤੇ ਜਨ ਪਤਰੂ ਡਾਨੇ ਸੋਈਆ ਛੰਦ ਰੋਸ ਪਰਿਓ ਰਣ ਮੋ ਰਗੁਨਾਥ ਸੋ ਰਾਮਨ ਕੋ ਬਹੁ ਬਹੁਬਾਨ ਪ੍ਰਹਾਰੇ ਸਰੂਣਤ ਨਾਇਕ ਲਗਿਓ ਤਿਨ ਕੇ ਤਨ ਹੋਰ ਜਿਰੈ ਤਨ ਪਾਰ ਪਧਾਰੇ ਬਾਜ ਗਜੀ ਰਥ ਰਾਜ ਰਥੀ ਰਣ ਭੂਮ ਕਿਰੇ ਇਹ ਪਾਂਤ ਸੰਘਾਰੇ ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਭੌਣ ਪ੍ਰਚੰਡ ਉਖਾਰੇ ਤਾਏ ਪਰੇ ਕਰ ਕੋ ਬਨੇ ਚਰ ਹੈ ਤਿਨ ਕੇ ਜੀ ਰੋਸ ਜਗਿਓ ਕਿਲਕਾਰ ਪੁਕਾਰ ਪਰੇ ਚੌਂਕਾਰ ਰਣ ਛਾੜ ਹਠੀ ਨਹਿ ਏਕ ਭਗਿਓ ਗੈਬਾਨ ਬਾਣ ਕਮਾਨ ਗਦਾਵਰਥੀ ਉਤ ਤੇ ਦਲ ਰਾਵਣ ਕੋ ਉਮਗਿਓ ਪੜ ਜੂਜ ਰੂਜ ਗਿਰੇ ਧਰਨੀ ਰਾਜ ਪ੍ਰਮਿਓ ਸਿਵ ਧਿਆਨ ਡਿਗਿਓ ਜੂਜ ਰੂਜ ਗਿਰੇ ਪਟਵਾ ਤਨ ਕਾਇਨ ਕਾਇ ਕਨੇ ਫਿਵਰਾਨੇ ਜੰਬੁਗ ਗਿੱਧ ਵਿਸਾਜ ਨਿਸਾਚਰ ਫੂਲ ਫਿਰੇ ਰਣ ਮੋਰ ਹਸਾਨੇ ਕਾਂ ਪੁਠੀ ਸੋਧ ਸਾਬ ਦੇ ਸਾ ਦਿਗ ਪਾਲਣ ਫੇਰ ਪ੍ਰਲੈ ਅਨੁਮਾਨੇ ਭੂਮਿ ਆਕਾਸ ਉਦਾਸ ਭਏ ਗਨ ਦੇਵ ਦੇਵ ਪ੍ਰਮੇ ਪਹਰਾਨੇ ਰਾਵਣ ਰੋਸ ਭਰਿਓ ਰਣ ਮੋਰਿਸ ਸੋ ਸਰ ਓਗ ਪ੍ਰੋਗ ਪ੍ਰਹਾਰੇ ਭੂਮਿ ਆਕਾਸ ਦਿਸਾ ਬਦਿਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ ਸ੍ਰੀ ਰਗੁਰਾਜ ਸਰਾਸਨ ਲੈ ਛਿਨ ਮੋ ਛੁਭ ਕੈ ਸਰ ਪੁੰਜ ਨਿਵਾਰੇ ਜਾਨਕ ਭਾਨ ਉਦੈ ਨਿਸਕੋ ਲਖ ਕੈ ਸਭ ਹੀ ਤਬ ਤੇਜ ਬਧਾਰੇ ਰੋਸ ਪਰੇ ਰਣਮੋ ਰਗਨਾਥ ਕਮਾਨ ਲੈ ਬਾਣ ਅਨੇਕ ਚਲਾਏ ਬਾਜ ਗਜੀ ਗਜ ਰਾਜ ਕਨੇ ਰਥ ਰਾਜ ਬਨੇ ਕਰ ਰੋਸ ਉਡਾਏ ਜੇ ਦੁਖ ਦੇਹ ਕਟੇ ਸੀ ਕੇ ਹਿਤ ਤੇ ਰਣ ਆਜ ਪ੍ਰਤੱਖ ਦਿਖਾਏ ਰਾਜ ਵਿਲੋਚਨ RAM ਕੁਮਾਰ ਕਨੋ ਰਣ ਕਾਲ ਕਨੋ ਘਰ ਕਾਏ ਰਾਣ ਰੋਸ ਭਰਿਓ ਗਰਜਿਓ ਰਣਮੋ ਲੈ ਕੇ ਸਭ ਸੈਨ ਭਜਾਨਿਓ ਆਪ ਹੀ ਹਾਕ ਹਥਿਆਰ ਹਠੀ ਗਹਿ ਸ੍ਰੀ ਰਗਨੰਦਨ ਸੋਰਨ ਠਾਨਿਓ ਚਾਵ ਕੁਮਾਰ ਕੁਦਾਇ ਤੁਰੰਗਨ ਜਾਇ ਪਰਿਓ ਕਛ ਤਰਾਸ ਨ ਮਾਨਿਓ ਬਾਨਨ ਤੇ ਬਾਹਨ ਤੇ ਮਨ ਮਾਰਤ ਗੋਰਾ ਛੋਰ ਸਿਧਾਨਿਓ ਸ੍ਰੀ ਰਗਨੰਦਨ ਕੀ ਪੁਜਤੇ ਜਬ ਛੋਰ ਸਰਾਸਨ ਬਾਨ ਉਡਾਨੇ ਭੂਮਿ ਆਕਾਸ ਪਤਾਰ ਚਹੂ ਚੱਕ ਪੂਰ ਰਹੇ ਨਹੀਂ ਜਾਤ ਪਛਾਨੇ ਤੋਰ ਸਨਾਸ ਵਾਹਨ ਕੇ ਤਨ ਆਹ ਕਰੀ ਨਹੀਂ ਪਾਰ ਪਰਾਨੇ ਛੇਦ ਕਰੋਟਨ ਓਟਨ ਕੋਟ ਅਟਾਨ ਮੋ ਜਾਨ ਕੀ ਬਾਣ ਪਛਾਨੇ ਸ੍ਰੀ ਅਸਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਣ ਬਿਖੈ ਤਨ ਚਾਖਿਓ ਭਾਜ ਸਕਿਓ ਨਾ ਪਿਰਿਓ ਹਟ ਕੈ ਭਟ ਏਕ ਹੀ ਕਾਇ ਤਰਾ ਪਰ ਰਾਖਿਓ ਛੇਦ ਸਨਾ ਵਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸਵਾਰ ਜੁਝਾਰ ਅਪਾਰ ਹਟੀ ਰਣ ਹਾਰ ਗਿਰੇ ਧਰ ਹਾਏ ਨਾ ਭਾਖਿਓ ਆਨ ਕਰੇ ਸੋ ਮਰੇ ਸਭੀ ਪੜ ਜੀਤ ਬਚੇ ਰਣ ਛਾੜ ਪਰਾਨੇ ਦੇਵ ਅਦੇਮਨ ਕੇ ਜਤੀਆ ਰਣ ਕੋਟ ਹਤੇ ਕਰ ਏਕ ਨ ਜਾਣੇ ਸ੍ਰੀ ਰਗੁਰਾਜ ਪਰਾਕਰਮ ਕੋ ਲਖ ਤੇਜ ਸੰਭੂ ਸਵੈ ਪਹਾਰਾਨੇ ਓਟਨ ਕੂਦ ਕਰੋਟਨ ਫਾਂਦ ਸੋ ਲੰਕਾ ਛਾੜ ਬਿਲੰਕ ਸਿਧਾਨੇ ਰਾਵਣ ਰੋਸ ਪਰਿਓ ਰਣ ਮੋਹ ਗਹਿ ਬੀਸੂ ਬਾਇ ਹਥਿਆਰ ਪ੍ਰਹਾਰੇ ਭੂਮ ਆਕਾਸ ਦੇ ਸਾਬ ਦੇ ਸਾ ਚਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਫੂਕਨ ਤੈ ਫਲ ਤੈ ਮਦ ਤੈ ਅਦ ਤੈ ਬਦ ਕੈ ਰਣ ਮੰਡਲ ਡਾਰੇ ਛਤਰ ਤੁਜਾ ਪਰ ਬਾਜ ਰਥੀ ਰਥ ਕਾਟ ਸਵੈ ਰਗੁਰਾਜ ਉਤਾਰੇ ਰਾਵਣ ਚੌਪ ਚਲਿਓ ਚਪ ਕੈ ਨਿਜ ਬਾਜ ਬਹੀਨ ਜਵੈ ਰਥ ਜਾਣਿਓ ਢਾਲ ਤਰਸੂਲ ਗਦਾ ਵਰਛੀ ਗਹਿ ਸ੍ਰੀ ਰਗਨੰਦਨ ਸੋ ਰਣ ਠਾਨਿਓ ਤਾਏ ਪਰਿਓ ਲਲਕਾਰ ਹਠੀ ਕਪ ਪੁੰਜਨ ਕੋ ਕਛ ਤਰਾਸ ਨਾ ਮਾਨਿਓ ਅੰਗਦ ਆਦ ਹਨਵੰਤ ਤੇ ਲੈ ਪਟ ਕੋਟ ਤੇ ਕਰ ਏਕ ਨਾ ਜਾਣਿਓ ਰਾਮਨ ਕੋ ਰਾਜ ਜਵੈ ਰਣ ਮੰਡਲ ਆਵਤ ਮਦ ਨਿਹਾਰਿਓ 20 ਸਿਲਾ ਸਿਤ ਸਹਾਇਕ ਲੈ ਕਰ ਕੋਪ ਵਡੋ ਉਰ ਮਦ ਪ੍ਰਹਾਰਿਓ ਭੇਦ ਚਲੇ ਮਰਮ ਸਥਲ ਕੋ ਸਰ ਸਰੋਣ ਨਦੀ ਸਰ ਬੀਜ ਪਖਾਰਿਓ ਆਗੇ ਹੀ ਰੇਂਗ ਚਲਿਓ ਹਟ ਕੈ ਭਟ ਧਾਮ ਕੋ ਭੂਲ ਨਾ ਨਾਮ ਉਚਾਰਿਓ ਰੋਸ ਭਰਿਓ ਰਣ ਮੋ ਰਗਨਾਥ ਸੋ ਪਾਨ ਕੇ ਬੀਸਰਾ ਸੰ ਲੈ ਕੈ ਪਾਂਚਕ ਪਾਏ ਹਟਾਏ ਦਇਓ ਤੇ ਬੀਸੂ ਬਾਹੇ ਬਿਨਾ ਓ ਕਹਿ ਕੈ ਦਇ ਦਸ ਬਾਣ ਬਿਮਾਨ ਦਸੋ ਸਿਰ ਕਾਟ ਦਏ ਸਿਵ ਲੋਕ ਪਠੈ ਕੈ ਸ੍ਰੀ ਰਜ ਰਾਜ ਬਰਿਓ ਸੀ ਕੋ ਬਹੁਰੋ ਜਨ ਜੁਦ ਸੋ ਅੰਬਰ ਜੈ ਕੈ ਇਤ ਸ੍ਰੀ ਵਿਚਿਤ੍ਰ ਨਾਟਕੇ ਰਾਮ ਅਵਤਾਰ 10 ਸਿਰ ਵਧਾਇ ਧਿਆਇ ਸਮਾਪਤਮ